ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੀ ਪਹਿਰਿਓ ਜਿਨੀ ਬੇਸੀ ਸੌ ਮਿਲੇ ਸਹੀ ਬੇਸ ਕਰਿਓ ਪਹਿਰਿਓ ਹਾਂ ਪਾੜ ਪਟੋਲਾ ਧਜ ਕਰੀ ਜਿਹੜਾ ਪਟ ਓਲਾ ਹੈ ਨਾ ਪਟ ਓਲਾ ਪਟ ਹੁੰਦਾ ਪੜਦਾ ਓਲਾ ਕਰਦਾ ਮੇਰੇ ਯਾਰ ਸੱਚਾ ਮੇਰੇ ਵਿੱਚ ਵਿਚਾਲੇ ਜਿਹੜਾ ਭਰਮ ਦਾ ਪੜਦਾ ਹੈ ਉਹਨੂੰ ਪਾੜਨਾ ਪਹਿਲਾਂ ਤਾਂ ਉਹ ਚੱਡਾ ਜਿਹੜਾ ਬਣਾਉਣਾ ਜਾ ਧਰਮ ਜਾ ਉਹ ਚੱਡਾ ਜਿੰਨਾ ਜਰ ਭਰਮ ਦਾ ਪੜਦਾ ਨਹੀਂ ਪਾੜਦਾ ਉਹ ਚੱਡਾ ਉੱਤੇ ਟੰਗਣਾ ਨਿਸ਼ਾਨੀ ਆ ਹੈ ਭਰਮ ਧਰਮ ਤੋਂ ਜਾਤੇ ਭਰਮ ਟੰਗਿਆ ਹੋਇਆ ਉੱਤੇ ਪਰਮ ਉੱਤੇ ਟੰਗਿਆ ਹੋਇਆ ਅੰਦਰੋਂ ਕੱਢ ਕੇ ਉੱਤੇ ਟੰਗਦਾ ਭਰਮ ਧਰਮ ਜਾ ਉਹ ਬਣੀ ਵੀ ਸਾਡਾ ਧਰਮ ਹੈ ਭਰਮ ਦਾ ਨੂੰ ਕੱਢ ਕੇ ਅੰਦਰੋਂ ਬਾਹਰ ਕੱਢ ਸਕਣ ਵਾਲਾ ਆ ਮੈਂ ਸਿੱਟਿਆ ਹੋਇਆ ਉੱਤੇ ਪਾੜ ਪਟੋਲਾ ਤਾਂ ਕਰੀ ਅੰਦਰੋਂ ਭਰਮ ਦਾ ਪੜਦਾ ਪਾੜ ਕੇ ਉਹਦਾ ਧਰਮ ਜਾ ਬਣਾ ਲੈ ਯਾਨੀ ਟਾਰਗੇਟ ਕੀ ਹੈ ਭਰਮ ਦਾ ਨਾਸ ਕਰਨ ਦਾ ਟਾਰਗੇਟ ਹੈ ਸਾਡਾ ਪਾੜ ਪਟੋਲਾ ਸਾਡਾ ਧਰਮ ਦਾ ਐਂਡ ਕੀ ਹੈ ਪੜਦੇ ਪਾੜਨੇ ਕਿ ਭਰਮ ਦੇ ਪੜਦੇ ਖੋਲਣੇ ਨੇ ਸਾਰੇ ਪਾੜਨੇ ਭਰਮ ਦਾ ਨਾਸ ਕਰਨਾ ਗੁਰ ਪ੍ਰਸਾਦ ਪਰ ਨਾਸ ਇਹ ਭਰਮ ਦਾ ਨਾਸ ਕਰਨਾ ਹੈ ਭਰਮ ਦਾ ਪੜਦਾ ਹੀ ਤਜ ਕਰੀ ਕੰਬੜੀ ਪਹਿਰਉ ਕੰਬੜੀ ਪਹਿਰਉ ਆ ਜਿਹੜੀ ਕੰਬਲੀ ਮੱਤ ਹੈ ਨਾ ਇਹ ਤਾਂ ਗੱਲ ਹੋ ਕੰਬਲਰੀ ਸੰਭਲੜੀ ਪਹਿਰਿਓ ਜਿੰਨੀ ਵਿੱਚ ਉਹ ਮਿਲੇ ਦੁਨੀਆ ਦੇ ਵਿੱਚ ਇਹ ਮਾਤਰ ਨੂੰ ਸਾਰਿਆਂ ਨੂੰ ਕਮਲੀ ਬੋਲਦੇ ਨੇ ਜਿਹੜੇ ਬੱਚੇ ਹੁੰਦੇ ਨੇ ਛੋਟੇ ਉਹਨਾਂ ਨੂੰ ਅਸੀਂ ਕਮਲੇ ਬੋਲਦੇ ਉਹਨਾਂ ਦੀ ਮਤ ਵਧੀਆ ਹੁੰਦੀ ਹੈ ਨਾ ਤਾਂ ਕਮਲੇ ਹੁੰਦੀ ਹੈ ਜਿਹੜਾ ਸੱਚੀ ਗੱਲ ਕਰੇ ਨਾ ਉਹਨੂੰ ਵੀ ਕਮਲਾ ਕਹਿੰਦੇ ਸੰਸਾਰ 'ਚ ਇਹ ਤਾਂ ਘਰ ਦੀ ਹਰੇ ਗੱਲ ਦੱਸ ਦਿੰਦਾ ਕਮਲਾ ਜਿਹੜੀ ਨਾਂ ਦੱਸਣ ਵਾਲੀ ਉਹ ਵੀ ਦੱਸ ਦਿੰਦਾ ਹੁਣ ਇਹਦਾ ਨਾਂ ਦੱਸਣ ਵਾਲੀ ਕੋਈ ਹੈ ਨਹੀਂ ਸਾਰੀਆਂ ਗੱਲਾਂ ਤਾਂ ਪਰਦੇ ਫੁੱਲ ਜਾਂਦੀ ਹੈ ਗੁਰਬਾਣੀ ਕਬਲ ਨਹੀਂ ਪਹਿਰੇ ਪਹਿਰੇਉਂ ਜਿਨੀ ਇਹ ਇਹੀ ਮੇਰੀ ਜਿਹੜੀ ਛੱਡੀ ਹੋਈ ਚੀਜ਼ ਹੈ ਨਾ ਉਹ ਨਹੀਂ ਹੈ ਹਾਂ ਜਿਨੀ ਬੇਸੀ ਸੌ ਮਿਲੇ ਸਹੀ ਬੇਸੀ ਸੀ ਉੱਪਰ ਆਇਆ ਸੀਗਾ ਉੱਪਰ ਆਇਆ ਸੀ ਪਣ ਕੰਬਿਆ ਰੁੱਤ ਫਰੀ ਬਣ ਕੰਬਿਆ ਮਨ ਕੰਬਿਆ ਇਹ ਮੈਂ ਕੰਬਲੀ ਕਾਂ ਲਈ ਐ ਖਾਂਬੇ ਤੋਂ ਡਰਦੇ ਨੇ ਕੰਬਲੀ ਪਹਿਰੇ ਹੂੰ ਮੇਰੇ ਤੇ ਨਹੀਂ ਅਸਰ ਹੁੰਦਾ ਉਹਨਾਂ ਗੱਲਾਂ ਦਾ ਜਿਹਦਾ ਕੰਬਲੇ ਲਈ ਐ ਉਹਨੂੰ ਠੰਡ ਲੱਗਦੀ ਉਹਨੇ ਠੰਡ ਪੈਦਾ ਕੀਤੀ ਐ ਨਾ ਪੈ ਪੈਦਾ ਕੀਤੀ ਐ ਮੈਨੂੰ ਨਹੀਂ ਪੈ ਲੱਗਦੀ ਤੂੰ ਭਰਮ ਜੋ ਪਾਲ ਲਿਆ ਭਰਮ ਤੋਂ ਪੈ ਪੈਦਾ ਹੁੰਦੀ ਹੈ ਮੈਂ ਪਟੋਲਾ ਪਾੜਿਆ ਹੋਇਆ ਹੈ ਕੰਬਲੀ ਪੈਂਦੀ ਹੋਈ ਹੈ ਮੈਨੂੰ ਠੰਡ ਨਹੀਂ ਲੱਗਦੀ ਹਾਂ ਜਿਵੇਂ ਬੇਸੇ ਸੋ ਮੇਰੇ ਸਹੀ ਬੇਸ ਕਰੂੰ ਉਹ ਸ਼ਲੋਕ ਨੂੰ ਕਿਸ ਤਰੀਕੇ ਨਾਲ ਬਚਾਏ ਪਹਿਲੇ ਸ਼ਲੋਕ ਤੋਂ ਰੁੱਤ ਫਰੀ ਬਣ ਕੰਬੇ ਤੋਂ ਮੇਰਾ ਬਚਾ ਕਿਵੇਂ ਹੋਇਆ ਜਿਨ੍ਹਾਂ ਦਾ ਬਚਾ ਹੋਇਆ ਉਹਨਾਂ ਦਾ ਕਿਵੇਂ ਹੋਇਆ ਅਗਲੇ ਸ਼ਲੋਕ ਜੇ ਦੱਸਿਆ ਨਹੀਂ ਜੇ ਤੇ ਉਹਦਾ ਸਪਾ ਪਕੜਾ ਕਰਤਾ ਉਹਨਾਂ ਦਾ ਕੰਬਲੜੀ ਪਹਿਲੇ ਉਹਨੇ ਤਾਂ ਇੱਕ ਗੱਲ ਭੈ ਪੈਦਾ ਕਰਤੀ ਇਲਾਜ ਦੱਸਿਆ ਹੀ ਫਿਰ ਇਲਾਜ ਤੱਕ ਦੱਸਿਆ ਹੀ ਕਿ ਇਲਾਜ ਨਹੀਂ ਦੱਸਿਆ ਫਿਰ ਗੁਰਬਾਣੀ ਦਾ ਨਹੀਂ ਲਿਖੀ ਫਿਰ ਤਾਂ ਛੱਡ ਕੇ ਚਲਿਆ ਗਿਆ ਉਹਨੂੰ ਭੈ ਨੂੰ ਉੱਥੇ ਉਹ ਜਿਹੜੀ ਭੈ ਪੈਦਾ ਹੋਈ ਆ ਨਾ ਉਹ ਪਿਛਲੇ ਸ਼ਲੋਕ 'ਚ ਰੁੱਤ ਫਿਰੀ ਬਣ ਕੱਬਿਆ ਉਹਦਾ ਤੋੜ ਹੈ ਸ਼ਲੋਕ ਸ਼ਲੋਕ ਦਾ ਕਾਰਨ ਕੀ ਹੈ ਕਿਉਂ ਲਿਖਿਆ ਗਿਆ ਬੈਕਗ੍ਰਾਉਂਡ ਕੀ ਹੈ ਇੱਕ ਪਾਸੇ ਤਾਂ ਬਣ ਕੱਬਿਆ ਕਾਂਬਾ ਲੱਗੇ ਰੁੱਤ ਫਿਰੀ ਹੈ ਪੱਤੇ ਝੜਦੇ ਨੇ ਮੈਂ ਤਾਂ ਲੋਈ ਲੈ ਲਈ ਕੱਪੜੀ ਅਜਾ ਪਾੜਾ ਉਹ ਲੋਈਆਂ ਕੱਢਦੇ ਨਹੀਂ ਕਿਉਂ ਕੱਢਦੇ ਹਾਂ ਪਾਲੇ ਤੋਂ ਬਚਣ ਖਾਤਰ ਕੱਢਦੇ ਨੇ ਉਹਨੇ ਕੱਢ ਲਈ ਆਪਣੀ ਲੋਈ ਉਹ ਤੋਂ ਸੀਗੀ ਕੱਪੜੇ ਉਹਨੇ ਗੁਰਮਤ ਲੈ ਲਈ ਕੱਪੜੇ ਲੋਕ ਚਾਹੇ ਉਹਨੂੰ ਕੱਪੜੇ ਕਦੇ ਕਾਲੀ ਹੁੰਦੀ ਹੈ ਕਪੜੇ ਚਿੱਟੇ ਵੀ ਹੁੰਦੇ ਆ ਕਪੜੇ ਕਾਲੇ ਨਹੀਂ ਹੁੰਦੇ ਜੇ ਕੋਈ ਕਹੇ ਕਪੜੇ ਕਾਲੀ ਹੁੰਦੀ ਆ ਕਪੜੇ ਉਹ ਹੁੰਦੀ ਆ ਜਿਹੜੀ ਠੰਡ ਨਾ ਲੱਗਣ ਦੇਵੇ ਕਾਲੀ ਕਪੜੇ ਨਾਲ ਕਾਲੀ ਆਇਆ ਹੋਇਆ ਫਿਰ ਉੱਥੇ ਜੇ ਉੱਤੇ ਕਾਲੀ ਆਇਆ ਹੋਇਆ ਨਾਲ ਜੇ ਕਪੜੇ ਦਾ ਨਾ ਕਾਲੀ ਆਇਆ ਉਹ ਰੰਗ ਅਲੱਗ ਗੱਲ ਹੈ ਤੋਤੇ ਹੋਏ ਨਾ ਸੇਤ ਕਾਲੀ ਕੰਬਲੀ ਧੋਤੀ ਹੋਏ ਨਾ ਸਾਖਤ ਕਾਲੀ ਕੰਬਲੀ ਹਾਂ ਸਾਖਤ ਕਾਲੀ ਕੰਬਲੀ ਕਾਲੀ ਆਇਆ ਨਾ ਫਿਰ ਕੰਬਲੀ ਦਾ ਕਾਲੀ ਦਾ ਤੇ ਫਿਰ ਇਹਨੂੰ ਕੰਬਲੀ ਹੈ ਮਤ ਉਹਦੇ ਕੋਲ ਵੀ ਹੈ ਪਰ ਕਾਲੀ ਹੈ ਉਹਦੇ ਵਾਲੀ ਮਤ ਕਾਲੀ ਹੈ ਇਹ ਮੱਤ ਦੂਈ ਹੈ ਕੰਬਲੀ ਉਹਦੇ ਕੋਲ ਵੀ ਹੈ ਉਹ ਅਗਿਆਨਤਾ ਨਾਲ ਨਹੀਂ ਦਰਦਾ ਇਹ ਗਿਆਨ ਨਾਲ ਨਹੀਂ ਦਰਦਾ ਸਾਖਤ ਸਾਖਤ ਨੇ ਲਾਪਰਵਾਹੀ ਕੀਤੀ ਹੋਈ ਹੈ ਨਾ ਉਹ ਪਰਵਾਹ ਨਹੀਂ ਕਰਦਾ ਇੱਕ ਹੈ ਬੇਪਰਵਾਹ ਉਹਦੇ ਬੇਪਰਵਾਹ ਨੇ ਉਹ ਅਗਿਆਨਤਾ ਨਾਲ ਨੇ ਹੈ ਉਹ ਵੀ ਨਿਰਪੈ ਬੇਪਰਵਾਹ ਹਾਂ ਹੈ ਉਹ ਵੀ ਨਿਰਪੈ ਉਹ ਅਗਿਆਨਤਾ ਨਾਲ ਨੇ ਗਿਆਨ ਨਾਲ ਇਹਦੀ ਕਮਲੀ ਛਿੱਟੀ ਹੈ ਉਹਦੀ ਕਮਲੀ ਕਾਲੀ ਜੇ ਉਹ ਕਮਲੀ ਨੂੰ ਕਾਲੀ ਉਹ ਮੰਨੋਗੇ ਤੁਸੀਂ ਸਾਨੂੰ ਤਾਂ ਕਮਲੀਆਂ ਮਿਲਦੀਆਂ ਨੇ ਬਾਹਰ ਛਿੱਟੀਆਂ ਕਾਲੀਆਂ ਦਾ ਜ਼ਿਆਦਾ ਸੰਤ ਰਹਿੰਦੇ ਨੇ ਕਮਲੀਆਂ ਕਿ ਉਹਨਾਂ ਨੂੰ ਕਾਲੀਆਂ ਚਾਹੀਦੀਆਂ ਨੇ ਹਾਂਜੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਉ ਕੰਬਲੜੀ ਪਹਿਰਿਉ ਜਿਨੀ ਵੇਸੇ 100 ਮਿਲੇ ਸਹੀ ਵੇਸ ਕਰੇ ਆਦੇ 100 ਮਿਲੇ 100 ਤਾਂ ਹੀ ਮਿਲੂਗਾ ਤੇ ਚਿੱਟੀ ਕੰਬਲੀ ਹੋ ਸ਼੍ਰੀ ਵੇਸੇ 100 ਮਿਲੇ ਸਹੀ ਇਹ ਵੇਸ ਨਾ ਮਿਲਦਾ 100 ਚਿੱਟੀ ਕੰਬਲੀ ਵਾਲੇ ਨੂੰ ਕਾਲੀ ਵਾਲੇ ਨੂੰ ਨਹੀਂ ਮਿਲਦਾ ਸਹੀ ਵੇਸ ਕਰੇ ਹਾਂ ਮਹੱਲਾ ਤੀਜਾ ਕਾਲੀ ਕੰਬਲੀ ਦਾ ਪਾੜੀ ਹੈ ਉਹ ਜਿਹੜਾ ਸੀ ਪੜਦਾ ਉਹ ਕਾਲੀ ਕੰਬਲੀ ਸੀ ਜਿਹੜੀ ਪਾੜ ਪਟੋਲਾ ਜਿਹੜਾ ਪਾੜਿਆ ਉਹ ਕਾਲੀ ਕੰਬਲੀ ਸੀ ਉਹੀ ਬੱਕਰੀ ਹੈ ਤਜ ਕਰੀ ਉਹਦਾ ਲੀਰ ਉਹ ਕਾਲੀ ਕੰਬਲੀ ਦੀ ਲੀਰ ਤੇ ਝੰਡੇ ਤੇ ਬਣੀ ਹੋਈ ਹੈ ਸੰਤਾਂ ਦੀ ਕੰਬਲੀ ਪਾੜ ਕੇ ਤੇ ਝੰਡਾ ਬਣਾਇਆ ਸਮਝੇ ਨਹੀਂ ਚਿੱਟੀ ਬਹਿਨੀ ਹੈ ਵੀ ਇਹ ਬਹਿਨੇ ਉਹ ਕਾਲੀ ਦੀ ਬਹਿਨੀ ਦੀ ਹੁੰਦੀ ਕਾਲੀ ਭਰਮ ਪੈਦਾ ਕਰਦੀ ਹੈ ਹਾਂਜੀ